ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਗੁਰ ਮੁਕਤੀ ਨ ਪਾਵੇ ਜੇ ਕੋ ਵੇਮੁਖ ਹੋ ਜਵੇ ਜਿਵੇਂ ਸ੍ਰੀ ਚੰਦ ਹੋ ਗਿਆ ਸੀ ਰਾਮ ਰਾਏ ਹੋ ਗਿਆ ਸੀ ਕਿੰਤੂ ਪ੍ਰੰਤੂ ਕਰਨ ਲੱਗ ਜਵੇ ਅਗੋ ਉਹ ਵੇਮੁਖ ਹੋ ਗਿਆ ਬਿਨ ਸਤਗੁਰ ਮੁਕਤੀ ਨ ਪਾਵੇ ਸਤਗੁਰ ਤੇ ਮਿਲੋ ਮੁਕਤੀ ਨਹੀਂ ਮਿਲਦੀ ਮੁਕਤੀ ਇੱਥੋਂ ਹੀ ਆ ਕੇ ਮਿਲਦੀ ਅੰਤਰਾਤਮਾ ਤੇ ਜੁੜੇ ਤੇ ਬਿਨਾਂ ਮੁਕਤੀ ਨਹੀਂ ਮਿਲਣੀ ਬਾਹਰੋਂ ਮੁਕਤੀ ਕੋਈ ਨਹੀਂ ਦੇ ਸਕਦਾ ਦੇਖੋ ਪਰਮੇਸ਼ਰ ਸਿੱਧੀ ਮੁਕਤੀ ਨਹੀਂ ਦੇ ਸਕਦਾ ਇਹ ਗੁਰ ਜਿਹੜਾ ਹੁੰਦਾ ਨਾ ਜਿਹਨੂੰ ਇਹ ਗੁਰੂ ਬੋਲਦੇ ਨੇ ਸੰਸਾਰ ਦੇ ਲੋਕ ਅਸਲ 'ਚ ਅੰਤਰਾਤਮਾ ਇਹਦਾ ਮੂਲ ਇਹਦਾ ਹੋ ਰਿਹਾ ਕੋ ਇਹਦੇ ਨਾਲ ਜੁੜੇ ਬਿਨਾ ਮੁਕਤੀ ਦਰਗਾਹ ਰਗਾਜ ਨਹੀਂ ਮਿਲਦੀ ਕਦੇ ਵੀ ਉਹਦਾ ਗੁਰੂ ਸ਼ਬਦ ਹੈ ਸਾਡੇ ਇਹਨਾਂ ਨੇ ਪਰਮੇਸ਼ਰ ਨਾਲ ਗੁਰੂ ਦੋ ਬਣਾ ਲਏ ਦੂਰ ਗੁਰੂ ਦਾ ਬਣਾ ਲਿਆ ਵਿਅਕਤੀ ਪਰਮੇਸ਼ਰ ਵੀ ਬਣਾ ਲਿਆ ਵਿਅਕਤੀ ਪਰਮੇਸ਼ਰ ਵੀ ਵਿਅਕਤੀ ਬਣਾਉਣ ਜਾਂ ਗੁਰੂ ਵਿਅਕਤੀ ਉਹੀ ਗੱਲ ਕਬੀਰ ਕਹਿ ਰਿਹਾ ਗੁਰੂ ਗੋਬਿੰਦ ਦੋ ਖੜੇ ਕਾਗੇ ਲਾਗੂ ਪਾਏ ਗੁਰੂ ਅਰ ਗੋਬਿੰਦ ਦੋ ਆ ਗਏ ਮੇਰੇ ਸਾਹਮਣੇ ਪ੍ਰਗਟ ਹੋ ਗਏ ਮੈਂ ਦੇ ਪੈਰ ਛੂਹਾਂ ਬਰੇ ਹਾਰੀ ਗੁਰ ਆਪਣੇ ਗੋਬਿੰਦ ਦੀ ਅੰਗਲਾ ਹੈ ਕੱਲ ਹੀ ਕਹਿ ਰਿਹਾ ਉੱਥੇ ਵੀ ਇਹੀ ਗੱਲ ਹੈ ਵੀ ਗੁਰੇ ਜਿਹੜਾ ਹੈਗਾ ਗੋਬਿੰਦ ਨੂੰ ਬੁਲਾਉਣ ਵਾਲਾ ਸਾਡੇ ਖਾਤਰ ਹੀ ਇੰਪੋਰਟੈਂਟ ਹੈ ਗੋਬਿੰਦ ਦੀ ਸਦਾ ਬਿਲਕੁਲ ਬਿਲਕੁਲ ਇਹ ਗੱਲ ਉਹ ਵੀ ਜਾਣਦੇ ਨੇ ਸਦਾ ਨਹੀਂ ਮਿਲਦਾ ਜਿਹੜਾ ਆਪਣੇ ਬਾਪ ਦਾ ਕਹਿਣਾ ਨਹੀਂ ਬੋਲਦਾ ਉਹਨੂੰ ਬਾਲੇ ਵਾਲਾ ਕੋਈ ਵੀ ਚੰਗਾ ਸਮਝਦਾ ਘਰ ਦਾ ਲੜਦਾ ਉਹਨੂੰ ਕੋਈ ਚੰਗਾ ਸਮਝਦਾ ਜਿਹੜਾ ਆਪਣੇ ਬਾਪ ਦੀ ਬੇਇੱਜ਼ਤੀ ਕਰਦਾ ਇਹ ਉਹਦਾ ਕਹਿਣਾ ਨਹੀਂ ਬੰਦਾ ਕੋਈ ਵੀ ਨਹੀਂ ਚੰਗਾ ਸਮਝਦਾ ਉਹਨੂੰ ਇਸ ਕਰਕੇ ਦਰਗਾਹ 'ਚ ਬਿਨਾ ਅੰਤਰਾਤਮਾ ਤੇ ਆਪਣੇ ਮੂਲ ਤੇ ਸਿੱਧਾ ਇਹਨੂੰ ਕੋਈ ਲਜਾਇ ਨਹੀਂ ਸਕਦਾ ਜਾਊ ਆਪਣੇ ਮੂਲ ਨਾਲ ਜੁੜ ਕੇ ਪਹਿਲਾ ਉਹ ਦਾੜ ਕੇ ਵੀ ਚਲੀ ਜਾਊਗੀ ਇੱਕ ਕੋਈ ਤਾਂ ਹੁਕਮ ਹੈ ਇਹੀ ਪ੍ਰਸੀਦਰ ਹੋਰ ਕੋਈ ਪ੍ਰੋਸੀਜਰ ਨਹੀਂ ਹੈ ਡਾਇਰੈਕਟ ਕੋਈ ਜਾ ਨਹੀਂ ਸਕਦਾ ਇਹ ਡਾਇਰੈਕਟ ਜਾਣ ਦੀ ਗੱਲ ਹੈ ਜਿਹੜੇ ਉਹ ਕਹਿੰਦੇ ਦਰਸ਼ਨ ਕਰ ਲੋ ਫਲਾਣਾ ਕਰ ਲੋ ਟਿਪਕਾ ਕਰ ਲੋ ਜੇ ਕੋਈ ਉਗਵੇ ਵਾਲੀ ਗੱਲ ਕਿੱਥੇ ਉੱਥੇ ਉਹਦੇ ਮੂਰਤੀਆਂ ਦੇ ਦਰਸ਼ਨ ਕਰਦੇ ਨੇ ਨਾ ਉਹ ਡਾਇਰੈਕਟ ਜਾਣ ਵਾਲੀ ਗੱਲ ਹੈ ਜਾਂਦਾ ਉੱਥੇ ਵੀ ਨਹੀਂ ਦਿਖਾਇਆ ਦਰਸ਼ਨ ਕਰ ਲੋ ਉਹ ਆਪਣੇ ਚਲੇ ਗਿਆ ਉੱਥੇ ਰਹਿ ਗਿਆ ਜਾਂਦਾ ਉੱਥੇ ਵੀ ਨਹੀਂ ਦਿਖਾਇਆ ਹੋਇਆ ਜਾਂਦਾ ਜਾਂਦਾ ਕਿਵੇਂ ਦਿਖਾਉਂਦੇ ਕੋਈ ਸਰੀਰ ਛੱਡਣਾ ਪੈ ਜਾਂਦਾ ਬਿਨ ਸਤਗੁਰ ਮੁਕਤੀ ਨਾ ਪਾਵੇ ਬਿਨ ਸਤਗੁਰ ਮੁਕਤੀ ਨਾ ਪਾਵੇ ਸਤਗੁਰ ਤੇ ਬਿਨ ਮੁਕਤੀ ਫਿਰ ਵੱਡੀ ਬਿਲਡੀ ਪਾਵੇ ਮੁਕਤੀ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਕੋਈ ਨਹੀਂ ਮੁਕਤੀ ਪਾ ਸਕਦਾ ਹੋਰ ਥਾ ਹੋਰ ਕਿਤੇ ਮੁਕਤੀ ਨਹੀਂ ਬਿਲਡੀ ਪਾਵੇ ਸਿਆਣੇ ਬੰਦਿਆਂ ਨੂੰ ਬਵੇਕੀਆਂ ਬੰਦੇ ਨੂੰ ਜਿਹੜੇ ਸੂਝਵਾਨ ਬੰਦੇ ਨੇ ਪਰ ਗਿਆਨੀਆਂ ਨੂੰ ਜਾ ਕੇ ਪੁੱਛ ਲੋ ਵਿਚਾਰਵਾਨ ਬੰਦੇ ਨੂੰ ਪੁੱਛ ਲੋ ਜਾ ਕੇ ਵਿਚਾਰਵਾਨਾਂ ਨੇ ਸਾਰਿਆਂ ਦੀ ਗੱਲ ਬੁੱਲੀ ਹੋਈ ਹੈ ਉਹ ਗੱਲ ਵਿਵੇਕੀਆਂ ਦੀ ਹੈ ਜਿਹੜੀ ਮੈਂ ਦੱਸੀ ਹੈ ਜਿਹੜੀ ਕਬੀਰ ਨੇ ਕਹੀ ਉਹ ਵੀ ਵਿਵੇਕੀਆਂ ਵਾਲੀ ਗੱਲ ਹੈ ਜਿਹੜੀ ਸੂਝਵਾਨ ਵਾਲੀ ਗੱਲ ਹੈ ਪੂਰੇ ਪ੍ਰਗਿਆਨੀ ਨਹੀਂ ਸੀ ਉਹ ਉਹ ਇਹ ਗੱਲ ਮੰਨਦੇ ਸੀ ਭਾਵੇਂ ਗੁਰੂ ਗੋਬਿੰਦ ਦੋ ਮੰਨ ਲਿਆ ਉਹਨੇ ਪਰ ਫਿਰ ਵੀ ਬਰਿਆਰੀ ਗੁਰ ਆਪਣੀ ਕੇ ਗੋਬਿੰਦ ਦੀ ਉਮਲਾ ਕੇ ਗੱਲ ਫਿਰ ਵੀ ਬੰਦੇ ਸੀ ਹਾਂਜੀ ਅਨੇਕ ਜੂਨੀ ਭਰਮਾਵੈ ਬਿਨ ਸਤਗੁਰ ਮੁਕਤੀ ਨਾ ਪਾਏ ਅਨੇਕ ਜੂਨੀਆਂ ਦੇ ਵਿੱਚ ਭਰਮ ਦਾ ਫਿਰੂਗਾ ਜਿੱਦਿਆਂ ਮਰਜੀ ਜੂਨੀਆਂ ਭੁਗਤ ਲਵੇ ਆਖਰ ਫੇਰ ਇੱਕ ਵਾਰ ਇੱਕ ਚਿੱਤੇ ਹੋਣਾ ਪਊ ਆਪਣੇ ਅੰਤਰਾਤਮਾ ਦੇ ਜਿਹੜਾ ਹੈ ਇਹਦੇ ਨਾਲ ਜੁੜਨਾ ਪਊ ਇਹਦੇ ਅੱਗੇ ਝੁਕਣਾ ਪਊ ਫਿਰ ਮੁਕਤੀ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ ਹਾਂ ਮੁਕਤੀ ਕਦ ਮਿਲੂਗੀ ਸਤਗੁਰੂ ਸ਼ਬਦ ਸੁਣਾਏ ਜਦ ਚਰਨੀ ਇੱਧਰ ਲੱਗੇਗਾ ਫਿਰ ਤੈਨੂੰ ਸ਼ਬਦ ਦਰਗਾਹ ਚੋਂ ਸੁਣੂਗਾ ਭਾਵੇਂ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾ ਹਾਂ ਸ਼ਬਦ ਤਾਂ ਸੁਣੂਗਾ ਸਤਿਗੁਰੂ ਏ ਪਾਣੀ ਤਾਂ ਕਿਉਂ ਸੁਣੂਗੀ ਪਰ ਚੜਨੀ ਇੱਥੇ ਹੀ ਲੱਗਣਾ ਪਊਗਾ ਕਿਉਂਕਿ ਇਹਦੇ ਥਰੂ ਮਿਲਣੀ ਹੈ ਬਾਣੀ ਬਾਣੀ ਸਤਿਗੁਰ ਦੇ ਥਰੂ ਮਿਲਣੀ ਹੈ ਸਤਿਗੁਰ ਦੇ ਨਾਮ ਪਾਇਆ ਜਾਣਾ ਨਾਮ ਸਤਿਗੁਰ ਨੂੰ ਮਿਲਣਾ ਇੱਥੋਂ ਹੀ ਸੁਣਨਾ ਤੁਹਾਨੂੰ ਟੀਵੀ ਨਾਲ ਗੱਲ ਲਾਉਣਾ ਹੀ ਪੈਣਾ ਤਾਂ ਸੁਣਨਾ ਬਿਨਾਂ ਟੀਵੀ ਦਾ ਕੋਈ ਨਹੀਂ ਸੁਣਦਾ ਡਾਇਰੈਕਟ ਕਿਸੇ ਨੂੰ ਨਹੀਂ ਸੁਣਦਾ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤੀ ਨਾ ਪਾਏ ਨਾਨਕ ਕਹਿੰਦਾ ਵਿਚਾਰ ਕੇ ਦੇਖ ਲਓ ਸਤਗੁਰ ਮਿਲੋ ਮੁਕਤੀ ਨਹੀਂ ਮਿਲਦੀ ਕਿਸੇ ਨੂੰ ਨਾ ਮਿਲਿਆ ਨਾ ਮਿਲੂਗੀ